ਸੁਣੀਐ ਸਤ ਸੰਤੋਖ ਗਿਆਨ ਸੁਣੀਐ ਸਤ ਸੰਤੋਖ ਗਿਆਨ ਜਿਹਨੇ ਗੁਰਬਾਣੀ ਸੁਣੀ ਹੈ ਉਹਨੂੰ ਸਤ ਅਸੀਂ ਹੁਣ ਇਹ ਬਾਣੀ ਨੂੰ ਗੁਰਬਾਣੀ ਹੋ ਰਹੇ ਆਉਨੇ ਆ ਗੁਰਬਾਣੀ ਵੀ ਬਾਣੀ ਹੋ ਹੈ ਸਾਨੂੰ ਤਾਂ ਇਹ ਸੁਣੋ ਗੁਰਬਾਣੀ ਦੇ ਸੁਣਨਾ ਸਤ ਸੰਤੋਖ ਗਿਆਨ ਸਤ ਸੰਤੋਖ ਹੁੰਦਾ ਐਸਾ ਸੰਤੋਖ ਜਿਹਨੂੰ ਦੁਨੀਆ ਦੀ ਕੋਈ ਲਾਲਚ ਕੋਈ ਪਾਵਰ ਕੋਈ ਭੈ ਤੋੜ ਨਹੀਂ ਸਕਦਾ ਸੰਤੋਖ ਥੜਕਾ ਨਹੀਂ ਸਕਦਾ ਉਹ ਸੱਤ ਸੰਤੋਖ ਹੁੰਦਾ ਸੱਚਾ ਸੰਤੋਖ ਕਿ ਕੋਈ ਚੀਜ਼ ਹੈ ਸੱਤ ਸੰਤੋਖ ਦੋ ਨਹੀਂ ਹੁੰਦਾ ਸੱਤ ਸੰਤੋਖ ਨਾਲ ਐਡਜੈਕਟਿਵ ਲੱਗਿਆ ਹੋਇਆ ਕੱਲਾ ਸੰਤੋਖ ਟੁੱਟ ਜਾਂਦਾ ਕੱਲਾ ਸੰਤੋਖ ਖਤਰੇ 'ਚ ਹੈ ਇੱਕ ਤਾਂ ਹੁੰਦੀ ਹੈ ਮਿੱਟੀ ਉਸੇ ਮਿੱਟੀ ਦਾ ਪੱਥਰ ਬਣਦਾ ਪੱਥਰ ਕਿਤੇ ਸਿੱਧਾ ਹੀ ਨਹੀਂ ਆਇਆ ਕਿਤੋਂ ਸੜ ਕੇ ਮਿੱਟੀ ਪੱਥਰ ਬਣ ਜਾਂਦਾ ਮਿੱਟੀ ਦੀਆਂ ਭੇਟਾਂ ਨਹੀਂ ਬਣਾਉਂਦੇ ਖੰਗਰ ਨਹੀਂ ਬਣ ਜਾਂਦੇ ਪੱਥਰ ਨਹੀਂ ਬਣ ਜਾਂਦੇ ਪੱਥਰ ਅਰ ਮਿੱਟੀ ਦਾ ਫਰਕ ਹੈ ਮਿੱਟੀ ਦਾ ਉਹੀ ਬਹਿ ਬਹਿ ਜਾਂਦੀ ਹੈ ਥੋੜੇ ਜਿਹਾ ਪਾਣੀ ਨਾਲ ਪੱਥਰ ਨੂੰ ਪਾਣੀ ਨਹੀਂ ਬਹਾਦਾ ਪਾਣੀ ਨਾ ਬਹਾਦਾ ਪਰ ਜਿਹੜਾ ਤਿੰਨ ਪਵਨ ਨੇ ਪਾਣੀ ਦਾ ਇਹ ਜਲ ਤੇ ਇਤਰ ਪਵਨ ਸਾਜਿਆ ਹੈ ਪੱਥਰ ਵਰਗਾ ਪੱਕਾ ਹੋ ਜਾਂਦਾ ਸੰਤੋਖ ਉਹਦਾ ਜਿਹਦੇ ਤੇ ਮਾਇਆ ਦਾ ਕੋਈ ਅਸਰ ਨਹੀਂ ਹੈ ਸੱਚ ਨੂੰ ਕੋਈ ਚੀਜ਼ ਕੱਟ ਨਹੀਂ ਸਕਦੀ ਭੰਨ ਨਹੀਂ ਸਕਦੀ ਤੋੜ ਨਹੀਂ ਸਕਦੀ ਸਤ ਸੰਤੋਖ ਉਹ ਸੰਤੋਖ ਜਿਹੜਾ ਕਿਸੇ ਚੀਜ਼ ਦਾ ਮਾਇਆ ਦਾ ਜੀ ਤੇ ਅਸਰੇ ਨਹੀਂ ਉਹ ਸੰਤੋਖ ਨੂੰ ਸਤ ਸੰਤੋਖ ਕਹਿੰਦੇ ਨੇ ਕੱਲਾ ਸੰਤੋਖ ਹਿਲ ਜਾਂਦਾ ਜੇ ਸੱਚ ਨਾਲ ਨਾ ਖੜਾ ਹੋਵੇ ਉਹਦੇ ਉਹ ਸੰਤੋਖ ਜਿਹੜਾ ਸੱਚ ਸੁਣ ਕੇ ਸੰਤੋਖ ਹੋਇਆ ਸਤ ਸੰਤੋਖ ਹੈ ਸੱਚ ਨੂੰ ਸੁਣ ਕੇ ਸੰਤੋਖ ਹੋਇਆ ਸੱਚ ਦੀ ਪ੍ਰਾਪਤੀ ਵਾਸਤੇ ਜਿਹੜਾ ਸੰਤੋਖ ਹੈ ਸਤ ਸੰਤੋਖ ਸੱਚ ਨਾਲ ਜੁੜ ਕੇ ਸੰਤੋਖ ਹੋਇਆ ਜਿਹੜਾ ਸੱਚ ਦੀ ਜਾਣਕਾਰੀ ਦੇ ਬਿਨਾਂ ਸੰਤੋਖ ਹੋਇਆ ਉਹਦਾ ਖਤਰਾ ਟੁੱਟ ਜਾਂਦਾ ਸਿੱਖਦਾ ਜੇ ਸੰਤੋਖ ਉਹ ਸੱਚ ਸੁਣ ਕੇ ਹੋ ਵਰਨਾ ਸੰਤੋਖ ਨਹੀਂ ਹੁੰਦਾ ਅਗਿਆਨਤਾ ਦਾ ਸੰਤੋਖ ਟੁੱਟ ਜਾਂਦਾ ਖਤਰੇ ਜਨਮ ਦਾ ਹੈ ਸੁਣੀ ਐ ਸਤ ਸੰਤੋਖ ਜੇ ਸਿੱਖ ਸੰਤੋਖੀ ਨਹੀਂ ਹੋਏ ਤਾਂ ਉਹ ਗੁਰਬਾਣੀ ਨਹੀਂ ਸੁਣੀ ਕਿਸੇ ਨੇ ਜਿੱਦਣ ਸੁਣ ਲੈਣਗੇ ਸੰਤੋਖ ਹੋ ਜਾਊਗਾ ਸੰਤੋਖ ਉਹਨਾਂ ਨੂੰ ਹੈ ਥੋੜਾ ਬਹੁਤ ਜਿੰਨੀ ਕਿਸੇ ਨੇ ਸੁਣੀ ਉਹਨਾਂ ਨੂੰ ਸੰਤੋਖ ਹੈ ਅਕਾਲੀ ਬੂਲਾ ਸਭ ਕੋ ਸੰਤੋਖ ਥਾ ਖਾਲਸਾ ਜਿਹੜਾ ਉਹਦੇ ਨਾਲ ਸੀ ਉਹਨਾਂ ਕੋ ਸੰਤੋਖ ਥਾ ਉਹਨਾਂ ਨੇ ਬਾਣੀ ਸੁਣੀ ਸੀ ਅਰਜੀਤ ਸਿੰਘ ਨੇ ਸੁਣੀ ਨਹੀਂ ਪੜਦਾ ਹੋਊਗਾ ਪੜਾਉਂਦਾ ਹੋਊਗਾ ਜਿਨ੍ਹਾਂ ਨੇ ਸੁਣੀ ਨਹੀਂ ਉਹ ਰਜੀਸ ਨਾਲ ਜੁੜ ਗਏ ਜਿਨ੍ਹਾਂ ਨੇ ਸੁਣੀ ਸੀ ਉਹ ਗੱਲ ਹੀ ਭੁੱਲਾ ਰਹੇ ਜੁੜ ਗਏ ਉਹ ਤਨਖਾਹ ਨਹੀਂ ਦੇ ਲੈਂਦਾ ਉਹ ਰਾਜ ਨਾਲ ਜੁੜ ਗਏ ਉਹ ਸੱਚ ਨਾਲ ਜੁੜ ਗਏ ਜਿੱਥੇ ਕਿਸੇ ਦੀ ਤਾਕਤ ਨਹੀਂ ਸੀ ਪੈਂਦੀ ਇਹਨਾਂ ਦੀ ਬਸ ਹੋ ਜਾਂਦੀ ਸੀ ਉੱਥੇ ਉਹਨਾਂ ਨੂੰ ਸਾਦੇ ਦਿੱਤੇ ਸਤ ਸੰਤੋਖ ਵਾਲਿਆਂ ਨੂੰ ਕਹਿੰਦਾ ਇਹ ਮੋਰਚੇ ਤੇ ਹੁਣ ਤੁਸੀਂ ਜਾਓ ਕਿ ਤਨਖਾਹਦਾਰ ਫੌਜਾਂ ਜਦੋਂ ਫੇਲ ਹੋ ਜਾਂਦੇ ਨੇ ਉੱਥੇ ਨਹੀਂ ਜਾਂਦੇ ਤੇ ਸਤ ਸੰਤੋਖ ਸੀ ਨਾ ਉਹਨਾਂ ਦਾ ਕਾਲ ਜਿੱਤਿਆ ਹੋਇਆ ਸੀਗਾ ਉਹ ਕਾਲ ਦੇ ਅਧੀਨ ਤੇ ਜਿਹੜਾ ਕਾਲ ਜਿੱਤਿਆ ਉਹਨੂੰ ਕਾਲ ਦੇ ਕੀ ਪਏ ਉਹ ਕਾਲ ਦੇ ਅਧੀਨ ਤੇ ਸੁਣਿਆ ਸਤ ਸੰਤੋਖ ਗਿਆਨ ਤਿੰਨ ਚੀਜ਼ਾਂ ਉਸ ਆਦਮੀ ਕੋਲ ਹੁੰਦੀਆਂ ਨੇ ਸਤ ਸੰਤੋਖ ਔਰ ਗਿਆਨ ਦੀ ਨੇ ਗੁਰਬਾਣੀ ਸੁਣੀ ਹੈ ਇਹ ਗੁਰਬਾਣੀ ਸੁਣਨ ਨਾਲ ਤੰਨੇ ਮਿਲ ਜਾਣਗੇ ਸ਼ੁਰੂ ਜੇ ਹੀ ਮਿਲਣੀ ਹੈ ਸੁਣਨ ਨੂੰ ਜਿਨ੍ਹਾਂ ਨੇ ਸੁਣਿਆ ਉਹਦੇ ਕੋਲ ਹੈ ਜਿਨ੍ਹਾਂ ਨੇ ਬਾਕੀ ਜਿਨ੍ਹਾਂ ਕੋਲ ਨਹੀਂ ਹੈ ਨਾ ਰੋਜ਼ ਗੁਰਦੁਆਰੇ ਜਾਣ ਉਹਨਾਂ ਨੇ ਸੁਣੀ ਹੋਈ ਨਹੀਂ ਹੈ ਬਸ ਇਹ ਮੋਟਾ ਅੰਦਾਜ਼ਾ ਹੈ ਸੁਣੀ ਹੈ ਅੱਠ ਸੱਚਿਕਾ ਇਸ਼ਨਾਨ ਅਠਾੜ ਤੀਰਥਾਂ ਦਾ ਇਸ਼ਨਾਨ ਸੁਣਨ ਚਾਹੀਦਾ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਤੀਰਥ ਦੀ ਲੋੜ ਨਹੀਂ ਸਾਰੇ ਤੀਰਥ ਕੱਟੇ ਗਏ ਤੁਸੀਂ ਗੁਰਬਾਣੀ ਸੁਣ ਲਓ ਚਾਹੇ ਘਰ ਆਪ ਸੁਣ ਲਓ ਚਾਹੇ ਗੁਰਦੁਆਰੇ ਜਾ ਕੇ ਸੁਣ ਲਓ ਕਿਤੇ ਹੋਰ ਜਾਣ ਦੀ ਲੋੜ ਨਹੀਂ ਜਿੱਥੇ ਜਾਓਗੇ ਇਹੀ ਗੁਰਬਾਣੀ ਹੈ ਜੇ ਸੁਣਨੀ ਹੋਣੀ ਫਿਰ ਕਰਨ ਕੀ ਜਾਣਾ ਧੂੜ ਫੱਕਣ ਜਾਣਾ ਕੀ ਤਾਂ ਤੁਸੀਂ ਹਜੂਰ ਸਾਹਿਬ ਕਰੋਗੇ ਜੇ ਬਾਣੀ ਇੱਥੇ ਨਹੀਂ ਸੁਣੀ ਉੱਥੇ ਕੀ ਕਰੋਗੇ ਜਾ ਕੇ ਉੱਥੇ ਤਾਂ ਸੁਣਨ ਦਾ ਟਾਈਮ ਨਹੀਂ ਮਿਲਣਾ ਟਾਈਮ ਤਾਂ ਤੁਹਾਨੂੰ ਆਪਣੇ ਘਰ ਮਿਲੂਗਾ ਸੁਣਨ ਦਾ ਜੇ ਸੁਣਨ ਦਾ ਟਾਈਮ ਜ਼ਿਆਦਾ ਮਿਲੂਗਾ ਨੇੜੇ ਦੇ ਗੁਰਦੁਆਰੇ ਜ਼ਿਆਦਾ ਮਿਲੂਗਾ ਟਾਈਮ ਦੂਰ ਜਾ ਕੇ ਤਾਂ ਉਹ ਸਫਰ ਜੋਨੇ ਆਪਾਂ ਸਫਰ ਵਾਲਾ ਕਿਵੇਂ ਸੁਣ ਲੂਗਾ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਫਿਰ ਉੱਥੇ ਕੁਝ ਹੋਰ ਹੈ ਇੱਥੇ ਕੁਝ ਹੋਰ ਹੈ ਘਰੇ ਪੜ ਲਓ ਘਰੇ ਬਹਿ ਕੇ ਕਿਸੇ ਤੇ ਸੁਣ ਲਓ ਜੇ ਪੜਨਾ ਨਹੀਂ ਆਉਂਦਾ ਜੇ ਭਲਾ ਗੁਰਦੁਆਰੇ ਵਾਲੇ ਨਹੀਂ ਸਾਰੀ ਬਾਣੀ ਪੜਦੇ ਨਿਤਨੇਮੇ ਕਰਦੇ ਨੇ ਕਾ ਸੁਣ ਲਓ ਪੜ ਲਓ ਜਿਨ੍ਹਾਂ ਨੇ ਪੜ੍ਹਨੀ ਸੁਣੀ ਉਹਨਾਂ ਨੇ ਘਰੇ ਪੜ੍ਹੀ ਸੁਣੀ ਹੈ ਗੁਰਦੁਆਰੇ 'ਚ ਕੋਈ ਨਹੀਂ ਪਾਸ ਹੋਇਆ ਇੱਥੇ ਨਾ ਉੱਥੇ ਪਾਸ ਕਰਾਉਣ ਵਾਲੀ ਕੋਈ ਗੱਲ ਹੈ ਜੇ ਸੰਤੋਖੀ ਹੈ ਕੋਈ ਉਹ ਆਪ ਪੜਦਾ ਹੈ ਇਹ ਆਪ ਸੁਣਦਾ ਘਰ ਉੱਥੇ ਉਹਨਾਂ ਦਾ ਖੋਜ ਕਰਨੀ ਹੈ 24 ਘੰਟੇ ਉੱਥੇ ਕੌਣ ਗੁਰਦਾਰ ਤੁਹਾਨੂੰ ਕੌਣ ਕਰਨ ਲੈ ਤੂੰ ਖੋਜ ਉਹਨਾਂ ਦਾ ਟਾਈਮ ਹੈ ਜੰਦਾ ਲਾਇਆ ਤਾਂ ਉਹਦਾ ਟਾਈਮ ਉਹਨਾਂ ਦਾ ਤਾਂ ਬਸ ਬਣਵਾ ਜਿਵੇਂ ਮੰਦਰਾ ਜੁੰਦਾ ਸੀ ਇਹ ਸਮਾਜਿਕ ਲੋੜਾਂ ਨੇ ਸਾਡੀਆਂ ਗੁਰਦੁਆਰੇ ਜੰਮਣ ਮਰਨਾ ਪੈਂਦਾ ਹੈ ਵਰਗ ਦੇ ਭੋਗ ਪੈਂਦੇ ਨੇ ਵਿਆਹ ਸ਼ਾਦੀਆਂ ਨੂੰ ਲੋੜ ਪੈਂਦੀ ਹੈ ਤਾਂ ਇਹ ਚੀਜ਼ ਵਾਸਤੇ ਨਹੀਂ ਗੁਰਦਾਰੇ ਗੁਰਦਾਰੇ ਧਰਮ ਫਲਾਉਣ ਵਾਸਤੇ ਨਹੀਂ ਹੈ ਸਮਾਜਿਕ ਲੋੜ ਪਹਿਲਾਂ ਬੰਡਲ ਸੀ ਸਮਾਜਿਕ ਲੋੜ ਉਹ ਹੁੰਦਾ ਸੀ ਬੱਚਾ ਪੈਦਾ ਹੋਇਆ ਉਹਦਾ ਨਾਮ ਰਖਾਉਣਾ ਇਹ ਲੋੜਾਂ ਨੇ ਗੁਰਦਾਰੇ ਗੁਰਦਾਰੇ ਧਰਮ ਦੇ ਫਲਾਉਣ ਵਾਸਤੇ ਥੋੜੀ ਨੇ ਨਾ ਇਹਨਾਂ ਨਾਲ ਫੈਲੇ ਜਿੰਨੇ ਗੁਰਦਾਰੇ ਵਧੇ ਨੇ ਉਹਨਾਂ ਨੂੰ ਨੁਕਸਾਨ ਹੋਇਆ ਸਾਫਾ ਨੁਕਸਾਨ ਹੋਇਆ ਨੀਂਦਾ ਨਹੀਂ ਹੈ ਦਾ ਮੂਰੇ ਹੀ ਆ ਉਹਦਾ ਨੁਕਸਾਨ ਹੋਇਆ ਪਾਰਟੀ ਬਾਜੀ ਵਧੀਆ ਮਹੱਲੇ ਮਹੱਲੇ 'ਚ ਪਾਰਟੀ ਬਾਜੀ ਚੌਧਰ ਪਿੱਛੇ ਉਹਨੇ ਡਿਵਾਈਡ ਹੋਈ ਹੈ ਸਮਝੋ ਜਿਹਨੇ ਸੰਤ ਵਧ ਰਹੇ ਸੰਗਤ ਡਿਵਾਈਡ ਹੋਈ ਹੈ ਇੱਕ ਮੁੱਠ ਜਿਹੜੀ ਸੰਗਤ ਦੀ ਤਾਕਤ ਸੀ ਉਹ ਖਤਮ ਕਰਤੀ ਗੁਰਦੁਆਰਿਆਂ ਨੇ ਕਿਆ ਸੰਤਾਂ ਨੇ ਕਿਆ ਸਿਆਸਤਦਾਨ ਨੇ ਆਪਣੇ ਆਪਣੇ ਧੜੇ ਇਹ ਤਿੰਨੇ ਚੀਜ਼ਾਂ ਸੰਗਤ ਨੂੰ ਤੋੜਨ ਵਾਲੀਆਂ ਨੇ ਜੋੜਨ ਵਾਲੀਆਂ ਨਹੀਂ ਹਨ ਨਾ ਸਿਆਸਤਦਾਨ ਜੋੜਨ ਵਾਲੇ ਨੇ ਨਾ ਸੰਤ ਜੋੜਨ ਵਾਲੇ ਨਾ ਜਿਹੜੇ ਬਹੁਤੇ ਗੁਰਦੁਆਰੇ ਨੇ ਜੋੜਨ ਵਾਲੇ ਇਹ ਸੰਗਤ ਨੂੰ ਜੋੜਨ ਵਾਲੇ ਨਹੀਂ ਹੈ ਨਾਮਣਾ ਜੋੜਨ ਵਾਲੇ ਨਹੀਂ ਹਨ ਸਮਾਜਿਕ ਲੋੜ ਹੈ ਗੁਰਦੁਆਰੇ ਵਿੱਚ ਸਮਾਜਿਕ ਲੋੜ ਮੁਹੱਲੇ ਤੋਂ ਦੂਰ ਜਾਣਾ ਪੈਂਦਾ ਕੋਈ ਸਾਖੀਆਂ ਨਾਲੇ ਜੁੜੇ ਹੋਏ ਨੇ ਇਹ ਜਨਮ ਜਦੋਂ ਉਹਨਾਂ ਨੇ ਇੱਥੇ ਗਿਰਣਾ ਗਾਂ ਦੇ ਜਨਮ ਨੂੰ ਦੇਖੀ ਜਾਊ ਪ੍ਰਾਇਮਰੀ ਸਕੂਲ ਤਾਂ ਉੱਥੇ ਤੇ ਬੜੂ ਹੁਣ ਪ੍ਰਾਇਮਰੀ ਸਕੂਲ ਹੁੰਦੇ ਨੇ ਬਹੁਤੇ ਹੁੰਦੇ ਨੇ ਕੀ ਉੱਥੇ ਪੜ ਕੇ ਪ੍ਰਾਇਮਰੀ ਪੜਿਆ ਨਾ ਪੜਿਆ ਬਰਾਬਰ ਹੀ ਹੈ ਜੇ ਪ੍ਰਾਇਮਰੀ ਪੜ ਕੇ ਹਟ ਜਵੇ ਉਹਨੂੰ ਕੋ ਪੜਿਆ ਹੈ ਮੰਨਦਾ ਗੁਰਦਾਰੇ ਰੋਜ਼ ਸੰਗਤ ਕਰਨ ਵਾਲੇ ਸਿੱਖ ਨਹੀਂ ਮੰਨੇ ਜਾਂਦੇ ਦਰਗਾਹ ਨਹੀਂ ਮੰਨੇ ਜਾਂਦੇ ਉਹ ਆਪਣੇ ਆਪ ਆਕੜੇ ਫਰੀ ਜਾਣ ਜਾਏ ਜੋ ਮਰਜ਼ੀ ਕਰੀ ਜਾਓ ਹਾਂ ਅਨਪੜਾਂ ਦੇ ਸਾਹਮਣੇ ਥੋੜਾ ਜਿਹਾ ਉਹਨਾਂ ਨੂੰ ਹੁੰਦਾ ਵੀ ਇਹ ਤਾਂ ਉਹ ਕਹਿੰਦੇ ਸਕੂਲ ਗਏ ਨਹੀਂ ਅਸੀਂ ਤਾਂ ਚਾਰ ਜਮਾਤਾਂ ਤਾਂ ਪੜ੍ਹੇ ਹੋਏ ਮੈਂ ਆਪਣਾ ਨਾਮ ਲਿਖ ਲੈਣਾ ਜਾਣਦਾ ਨਹੀਂ ਮੈਂ ਚਿੱਠੀ ਲਿਖ ਲੈਣਾ ਪੜ੍ਹ ਲੈਣਾ ਇਹ ਜਾਣਦਾ ਨਹੀਂ ਇਹ ਤਾਂ ਗੱਲ ਹੈ ਅਨਪੜਾਂ ਦੇ ਸਾਹਮਣੇ ਤਾਂ ਆਪਣੇ ਆਪ ਨੂੰ ਸੁਪੀਰੀਅਰ ਮੰਨ ਸਕਦੇ ਨੇ ਉਹ ਵੀ ਚਾਲੂ ਸਾਨੂੰ ਚਾਰ ਸਾਖੀਆਂ ਆਉਂਦੀਆਂ ਨੇ ਇਹਨਾਂ ਨੂੰ ਆਉਂਦਾ ਕੁਝ ਨਹੀਂ ਜਿੱਤੇ ਤੱਕ ਸਿੱਖੀ ਦੀ ਗੱਲ ਹੈ ਜਨਮ ਪਦਾਰਥ ਦੀ ਗੱਲ ਹੈ ਮੁਕਤੀ ਦੀ ਗੱਲ ਹੈ ਚਾਰ ਪਦਾਰਥਾਂ ਦੀ ਗੱਲ ਹੈ ਉੱਥੇ ਬਾਰੇ ਉਹਨਾਂ ਨੂੰ ਕੋਈ ਗੱਲ ਨਹੀਂ ਸਿੱਖੀ ਤਾਂ ਉੱਥੋਂ ਸ਼ੁਰੂ ਹੁੰਦੀ ਹੈ ਨਾ ਸਤ ਸੰਤੋਖ ਤੋਂ ਬਾ ਪਹਿਲਾਂ ਸਿੱਖੀ ਹੈ ਉਹ ਨਹੀਂ ਸਤ ਸੰਤੋਖ ਵਾਸਤੇ ਸਿੱਖੀ ਹੈ ਸਤ ਸੰਤੋਖ ਦਾ ਧਾਰਨੀ ਹੋਣ ਵਾਸਤੇ ਸਿੱਖੀ ਹੈ ਮਾਇਆ ਦੇ ਤਿਆਗ ਵਾਸਤੇ ਸਿੱਖੀ ਹੈ ਜੇ ਮਾਇਆ ਦਾ ਤਿਆਗ ਨਹੀਂ ਮਨੋ ਰੋਜ਼ ਹੋ ਰਿਹਾ ਤਾਂ ਸਿੱਖੀ ਨਹੀਂ ਹੈ ਅਸਲੀ ਭਗਤੀ ਸ਼ੁਰੂ ਹੋਣੀ ਹੈ ਮਾਇਆ ਤੋਂ ਤਿਆਗ ਤੋਂ ਬਾਅਦ ਸੰਤੋਖ ਤੋਂ ਬਾਅਦ ਪੈੜ ਹੈ ਫਿਰ ਮਨ ਚੌਕੜਾ ਮਾਰ ਕੇ ਬੈਠ ਗਿਆ ਫਿਰ ਪ੍ਰਾਪਤੀ ਹੈ ਅਗਲੀ ਅਸਲ ਪਦਾਰਥ ਪਦਾਰਥ ਦੀ ਪ੍ਰਾਪਤੀ ਹੈ ਨਹੀਂ ਨਾਮ ਦੀ ਉਹ ਤਾਂ ਸਤ ਸੰਤੋਖ ਤੋਂ ਬਾਅਦ ਸ਼ੁਰੂ ਹੋਣੀ ਹੈ ਜੇ ਇੱਥੇ ਤਾਂ ਸੰਤੋਖ ਹੀ ਨਹੀਂ ਹੋ ਰਿਹਾ ਕਿ ਨੂੰ ਉਹ ਪ੍ਰਾਪਤੀ ਦੀ ਗੱਲ ਛੱਡੋ ਭਗਤੀ ਸੰਤੋਖ ਤੋਂ ਬਾਅਦ ਸ਼ੁਰੂ ਹੋਣੀ ਹੈ ਸੰਤੋਖ ਤੱਕ ਤਾਂ ਇਹ ਸਮਝ ਲਓ ਕਿ ਰਾਹ ਜਾਂਦਾ ਜਾਂਦਾ ਰਾਹ ਭੁੱਲ ਗਿਆ ਦਲਦਲ ਦੇ ਵਿੱਚ ਫਸ ਗਿਆ ਦਲਦਲ ਦੇ ਵਿੱਚ ਫੜੇ ਕੌਣ ਫਸੇ ਤੇ ਪਹਿਲਾਂ ਜਾਣ ਕੇ ਵੜ ਗਿਆ ਵਿੱਚ ਉਹਨਾਂ ਦੇ ਦਲਦਲ ਦੇ ਵਿੱਚੋਂ ਨਿਕਲ ਕੇ ਹੱਥ ਪੈਰ ਧੋ ਕੇ ਦੁਬਾਰਾ ਰਾਹ ਤੇ ਤੁਰਨਾ ਗਰਭ ਚੋਂ ਜਦ ਆਇਆ ਸੀ ਜਦ ਰਾਹ ਤੇ ਸੀ ਜਦ ਜਨਮ ਹੋਇਆ ਸੀ ਜਦ ਦਲਦਲ ਚ ਫਸ ਗਿਆ ਫਸਣ ਲੱਗ ਗਿਆ ਸੀ ਕਿਉਂ ਲਿਵ ਛੁਟਕੀ ਲੱਗੀ ਕ੍ਰਿਸ਼ਨ ਮਾਇਆ ਅਮਰ ਵਰਤਾਇਆ ਉਹ ਦਲਦਲ ਦੇ ਵਿੱਚ ਫਸ ਗਿਆ ਸੰਸਾਰ ਦੀ ਦਲਦਲ ਦੇ ਵਿੱਚ ਸੰਤੋਖ ਧਾਰੂਗਾ ਤਾਂ ਦਲਦਲ ਚੋਂ ਬਾਹਰ ਨਿਕਲਿਆ ਸਰਬੋ ਉਹ ਪੋਜੀਸ਼ਨ ਜਾਇ ਜਿਹੜੀ ਪੋਜੀਸ਼ਨ ਜਨਮ ਤੋਂ ਪਹਿਲਾਂ ਸੀ ਉਹਦਾ ਬਾਅਦ ਭਗਤੀ ਹੈ ਸ਼ੁਰੂ ਹੋਣੀ ਉਹ ਪੋਜੀਸ਼ਨ ਭਗਤੀ ਵਾਲੀ ਹੈ ਫੇਰ ਬਾਣੀ ਜੋ ਸੁਣੂਗਾ ਫਿਰ ਉਹਨੂੰ ਸਿੱਧੀ ਡਾਇਰੈਕਟ ਬਾਣੀ ਸੁਣੂਗੀ ਆ ਜਿਹੜੀ ਗੁਰਬਾਣੀ ਹੈ ਇਹ ਦਲਦਲ ਚੋਂ ਕੱਢ ਕੇ ਬਾਹਰ ਲਦੀ ਹੈ ਸਿਰ ਜਿਹੜਾ ਦਲਦਲ ਚੋਂ ਨਿਕਲ ਕੇ ਬਾਹਰ ਬਹਿ ਗਿਆ ਉਹਨੂੰ ਫਿਰ ਉਹ ਸੁਣੂਗੀ ਸਿੱਧੀ ਬਿਨਾਂ ਕਰਨਾ ਫਿਰ ਇਹਨੂੰ ਕਰਨਾ ਦੀ ਲੋੜ ਨਹੀਂ ਹੈ ਸੁਣ ਫਿਰ ਉਹ ਸੁਣੂਗੀ ਕਿਤੇ ਬਾਹਰ ਬੈਠਾ ਇੱਕ ਹੋਇਆ ਬੈਠਾ ਤੁਮੀਰ ਕੀ ਕਹਿੰਦਾ ਜਾ ਕੇ ਦਿਲ ਸਾਬਤ ਨਹੀਂ ਤਾਂ ਕੋ ਕਹਾ ਖੁਦਾਏ ਦਿਲ ਸਾਬਤ ਨਹੀਂ ਜੋ ਤੇਰਾ ਖੁਦਾ ਖੁਦਾ ਕਰਦਾ ਖੁਦਾ ਕਿੱਥੇ ਮਿਲ ਜੂ ਪਹਿਲਾਂ ਦਿਲ ਸਾਬਤ ਕਰ ਦਿਲ ਸਾਬਤ ਕੇ ਦਲਦਲ ਤੋਂ ਬਾਹਰ ਨਿਕਲ ਸੰਤੋਖ ਸਤ ਸੰਤੋਖ ਧਾਰਨ ਕਰ ਸੁਣੀਐ ਸਤ ਸੰਤੋਖ ਗਿਆਨ ਸੁਣੀ ਅਸਲ ਕਾਇਸ਼ ਨਾ ਗਿਆਨ ਕੀ ਹੈ ਸਤ ਸੰਤੋਖ ਦਾ ਹੋ ਗਿਆ ਇਹਦਾ ਮਤਲਬ ਇੱਥੇ ਨਹੀਂ ਅੱਗੇ ਹੈ ਹੁਣ ਮੰਜ਼ਲ ਅੱਗੇ ਮੰਜ਼ਲ ਹੈ ਗਿਆਨ ਹੈ ਤੇ ਬੈਠਣਾ ਨਹੀਂ ਹੈਗਾ ਸਤ ਸੰਤੋਖ ਤਾਂ ਮੁਕਤੀ ਹੈ ਮੁਕਤੀ ਤਾਂ ਮਿਲ ਗਈ ਸਤ ਸੰਤੋਖ ਮੁਕਤੀ ਹੈ ਮੁਕਤੀ ਤਾਂ ਮਿਲ ਗਈ ਮੁਕਤ ਬਪਰੀ ਵੀ ਗਿਆਨੀ ਤਿਆਗਾ ਇਹ ਤੋਂ ਕਹਾ ਮੰਜ਼ਲ ਹੈ ਅਜੋ ਸਤ ਸੰਤੋਖ ਹੈ ਨਹੀਂ ਧਾਰਨ ਹੋ ਰਿਹਾ ਅਗਲੀ ਮੰਜ਼ਲ ਤਾਂ ਬਹੁਤ ਬੜੀ ਗੱਲ ਹੈ ਜੇ ਅਗਲੀ ਮੰਜ਼ਲ ਹੁਣ ਸੁਣਨੀ ਨਾ ਲੋਕਾਂ ਨੇ ਕਹਾ ਉਹ ਕਹਿੰਦੇ ਛੱਡੋ ਸਤ ਸੰਤੋਖ ਨੂੰ ਵੀ ਪਾਓ ਭੋਗ ਜਿਹੜੇ ਚੱਲਦਾ ਚੱਲਣ ਦਿਓ ਔਗਟ ਘਾਟੀ ਦਾ ਬਾਅਦ ਸ਼ੁਰੂ ਹੋਣੀ ਹੈ ਕੌਗਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ ਦਲ ਦਲ ਜੋ ਬਾਹਰ ਆਇਆ ਘਾਟੀ ਚੜਨੀ ਦਾ ਜੋ ਗਾਹਾਂ ਪਈ ਹੈ ਇੱਕ ਔਗਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ ਫੇਰ ਉਹ ਚੜਾਈ ਚੜਨੀ ਇਹ ਤਾਂ ਘਾਟੀ ਸ਼ੁਰੂ ਹੋਣੀ ਹੈ ਇਹਦਾ ਜੜਾ ਜੇ ਘਾਟੀ ਦੇ ਦਲਦਲ 'ਚ ਫਸਿਆ ਹੋਇਆ ਹੈ ਸੁਣੀਏ 68 ਕਾ ਇਸ਼ਨਾਨ ਬਸ ਸੁਣਨਾ ਉਹਨੂੰ ਸੁਣ ਕੇ ਹੀ ਅਰਥਾ ਦਾ ਇਸ਼ਨਾਨ ਹੈ ਜਿਹੜਾ ਬੈਠਾ ਉਹ ਠਾੜ ਤੀਰਥਾਂ ਵੱਲ ਨੂੰ ਜਾਂਦਾ ਉਹ ਘਾਟੀ ਤੇ ਚੜਨ ਦੀ ਗੱਲ ਕਰਦਾ ਠਾੜ ਤੀਰਥਾਂ ਤੇ ਜਾ ਕੇ ਫਿਰ ਫਸਣਾ ਠਾੜ ਤੀਰਥ ਦਲਦਲ ਦੇ ਵਿੱਚ ਨੇ ਉਹ ਜਿਹੜੇ ਠਾੜ ਤੀਰਥ ਬਣਾਏ ਨੇ ਨਾ ਚਾਹੇ ਸਿੱਖਾਂ ਨੇ ਬਣਾਏ ਨੇ ਚਾਹੇ ਹਿੰਦੂਆਂ ਨੇ ਸਾਰੇ ਦਲਦਲ ਹੈ ਦਲਦਲ ਚ ਬਣਾਏ ਨੇ ਮਾਇਆ ਦੇ ਵਿੱਚ ਨੇ ਉਹਨੇ ਉਹਨਾਂ ਬਾਰੇ ਉੱਥੇ ਹੀ ਸੁਣ ਲਿਆ ਵੀ ਦਲਦਲ ਆ ਜਾਣਾ ਨਹੀਂ ਤਾਂ ਦਲਦਲ ਹੈ ਉਹਨੇ ਦਲਦਲ ਕੀ ਕੀ ਕਰਨ ਨੂੰ ਬੜਨਾ ਤਾਂ ਮਾਇਆ ਦੀ ਦਲਦਲ ਹੈ ਮੋਹ ਦੀ ਦਲਦਲ ਹੈ ਦਲਦਲ ਹੁੰਦੀ ਕੀ ਹੈ ਕਿਵੇਂ ਪਤਾ ਲੱਗਿਆ ਦਲਦਲ ਹੈ ਪੰਜ ਬਾਸ਼ਾ ਦਾ ਸ਼ਬਦ ਹੈ ਨਿਤ ਰਹਿ ਰਾਤ ਪੜਦੇ ਅਸੀਂ ਨਿਤ ਰਹਿ ਰਾਂ ਰਾਂਚੇ ਸ਼ਬਦ ਦਿੱਤਾ ਪਰ ਪੜੇ ਸੁਣੇ ਕੌਣ ਇਹਨੂੰ ਕਹਿੰਦੇ ਤਿੱਤ ਸਰਵਣ ਲੈ ਭਈਲੇ ਨਵਾਸਾ ਉਸ ਸਰੋਵਰ 'ਚ ਸਾਡਾ ਨਿਵਾਸ ਲਿਆ ਹੋਇਆ ਤਿੱਤ ਸਰਵਣ ਲੈ ਭਈਲੇ ਨਵਾਸਾ ਪਾਣੀ ਪਾਪਕ ਤੇ ਨਹੀਂ ਕੀਆ ਜਿਹਦੇ 'ਚ ਪਾਣੀ ਦੇ ਥੋ ਮਾਇਆ ਪਾਈ ਹੋਈ ਹੈ ਮਾਇਆ ਹੈ ਪਾਣੀ ਦੇ ਥਾਂ ਪਾਪ ਅੱਗ ਕਹਿੰਦੇ ਨੇ ਅੱਗ ਨਹੀਂ ਅੱਗ ਮਾਇਆ ਅੱਗ ਨਹੀਂ ਕੋਈ ਜਿਹੀ ਹੈ ਮਾਇਆ ਪਾਣੀ ਪਾਪਕ ਤਿਨਹੇ ਕੀਆ ਪਾਣੀ ਨਹੀਂ ਇਹ ਚ ਮਾਇਆ ਹੈ ਮਾਇਆ ਅਗਰ ਸਭ ਕੋ ਜਹੀ ਕਰਕੇ ਘੇਰ ਜਾਇਆ ਪੰਕਜ ਮੋ ਚਿੱਕੜ ਕਾਦੇ ਹੋ ਗਿਆ ਗਾਰਾ ਕਿਉਂ ਹੋ ਗਿਆ ਦਲਦਲ ਕਿਉਂ ਬਣ ਗਈ ਮਾਇਆ ਉਹ ਪੈ ਗਿਆ ਮਾਇਆ ਬਣ ਗਈ ਨਾ ਦਲਦਲ ਪੰਕਜ ਮੋਹ ਪੱਗ ਨਹੀਂ ਚੱਲਣਾ ਹੁਣ ਪੈਰ ਨਹੀਂ ਅੱਗੇ ਖਿਸਕਦਾ ਅੱਗੇ ਨਹੀਂ ਹੁੰਦਾ ਹੈ ਨਾ ਦਰਦ ਫਸ ਗਿਆ ਨਾ ਪੰਕਜ ਮੋਹ ਪੱਗ ਨਹੀਂ ਚੱਲਣਾ ਹਮ ਦੇਖਾ ਚਾਰ ਡੁੱਬੀ ਵਾਲੇ ਦੇਖ ਰਹੇ ਹਾਂ ਨੀਚੇ ਨੀਚੇ ਜਾ ਰਹੇ ਹਾਂ ਦਲਦਲ ਦੇ ਵਿੱਚ ਇਹ ਦਲਦਲ ਹੈ ਗੁਰਬਾਣੀ ਕਹਿੰਦੀ ਹੈ ਮਾ ਕਿਉਂ ਭੱਜ ਗਏ ਕਿਉਂ ਇਦਾਂ ਹੋਇਆ ਮਨ ਇੱਕ ਨਾ ਕੇਤ ਸੁਭੂੜ ਬਣਾਏ ਮੂਰਖ ਮਨ ਨੇ ਇੱਕ ਨਹੀਂ ਚੇਤਿਆ ਮਾਇਆ ਨੂੰ ਵਿੱਚ ਵੜ ਗਿਆ ਅਨੇਕਤਾ ਜੇਤੀ ਹੈ ਮਾਇਆ ਦੀ ਅਨੇਕਤਾ ਤਾਂ ਬਲ ਨੂੰ ਦਾ ਗਿਆ ਏਕ ਵੱਲ ਨੂੰ ਨਹੀਂ ਗਿਆ ਜੇ ਏਕ ਵੱਲ ਨੂੰ ਜਾਂਦਾ ਅੰਦਰ ਨੂੰ ਜਾਂਦਾ ਜੇ ਦਲਦਲ ਜਿ ਬੜੂ ਬਾਹਰ ਨੂੰ ਜਾਊ ਤੀਰਥ ਬਾਹਰ ਨੇ ਜੋ ਬਾਹਰ ਹੈ ਸਭ ਦਲਦਲ ਹੈ ਜੋ ਬਾਹਰ ਹੈ ਸਭ ਮਾਇਆ ਹੈ ਜੋ ਦਿਸੇ ਸੋ ਮਾਇਆ ਸੋ ਸਗਲ ਬਨਾਸਾ ਮਾਇਆ ਵੀ ਹੈ ਤੇ ਤੀਰਥ ਵੀ ਫਿਰ ਤੇ ਹੋਏ ਜੋ ਅੱਖ ਨੂੰ ਨੀਂਦਾ ਸਭ ਤਾਂ ਸਭ ਤੀਰਥ ਨਾਸਵੰਤ ਨੇ ਤੁਸੀਂ ਉਹਨਾਂ ਨਾਲ ਜੁੜਨਾ ਨਾਸਵੰਤ ਨਾਲ ਜੁੜਨਾ ਅਵਨਾਸ਼ੀ ਆਪ ਹੈ ਜੀਵ ਦੇਖੋ ਜੀਵ ਆਪ ਅਵਨਾਸ਼ੀ ਹੈ ਨਾਸਵੰਤ ਨਾਲ ਜੁੜਨੇ ਨਾਸਵੰਤ ਤੇ ਸ਼ਰਧਾ ਰੱਖਣਾ ਮੂਰਖ ਨਹੀਂ ਦਾ ਕੀ ਹੈ ਓਏ ਆਪ ਦਾ ਅਵਨਾਸ਼ੀ ਹੈ ਜੀਵ ਤੇ ਨਾਸਵੰਤ ਚੀਜ਼ਾਂ ਨਾਲ ਜੁੜ ਰਿਹਾ ਹੈ ਮੂਰਖ ਹੈ ਠੱਗਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੇ ਰਾਸਵੰਤ ਹੈ ਜਿਨ੍ਹਾਂ ਨੇ ਨਾਮ ਆਇਆ ਜੋ ਨਿਕਲਣਾ ਨਾ ਕਿਸੇ ਨੂੰ ਨਿਕਲਣ ਦੇਣਾ ਹੈ ਇਹ ਕੌਣ ਨੇ ਹਿਰਨਾ ਬਾਜਾ ਤੇ ਸਿਕਦਾਰਾਂ ਇਹ ਸਿਕਦਾਰ ਨੇ ਸਾਖਤ ਨੇ ਤਿੰਨਾ ਪੜਿਆ ਨੌ ਥੋੜਾ ਜਿਹਾ ਗਿਆਨ ਪੜ ਲਿਆ ਫਾਹੀ ਲੱਗੀ ਫਾਹੀ ਜਾਤ ਫਾਹ ਹੈ ਮਨੁੱਖਾਂ ਨੂੰ ਬਹੁਤ ਫਸਾ ਰਹੇ ਨੇ ਫਾਹੀ ਲਾ ਕੇ ਆਪਣੇ ਆਪਣੇ ਗੁਰਦੁਆਰੇ ਨਾਲ ਝੂਠ ਦਾ ਪ੍ਰਚਾਰ ਜੋੜਿਆ ਹੋਇਆ ਭੀੜ ਜ਼ਿਆਦਾ ਹੋਵੇ ਆਪ ਦੇਖੋ ਨਾ ਕੋ ਕੱਖ ਵੀ ਨਹੀਂ ਅਪਰਾਧ ਕਰਦੇ ਨੇ ਲੋਕ ਇਹ ਅਪਰਾਧੀ ਨੇ ਸਾਰੇ ਮਾਇਆਵਾਦ ਪੜਤੀ ਕੀ ਕਰਦਾ ਸੀ ਮਾਇਆ ਕਾਰਨ ਵਿਦਿਆ ਵਿੱਚ ਇਹਨਾਂ ਕੋ ਵਿਦਿਆ ਥੋੜੀ ਜੀ ਵੇਚ ਰਹੇ ਨੇ ਮਾਇਆ ਕਾਰਨ ਜਨਮ ਅਵਰਥਾ ਜਾਈ ਜਨਮ ਵੀ ਵਰਥਾ ਜਾ ਰਿਹਾ ਇਹ ਵੀ ਸੋਚ ਲੈਣੋ ਇਹ ਬਾਣੀ ਦੇ ਲੋਕਾਂ ਨੂੰ ਅੱਜ ਲੋ ਅੱਜ ਸਾਨੂੰ ਆਪਣੇ ਬੰਦਿਆਂ ਨੂੰ ਕਹਿਣ ਦੀ ਲੋੜ ਹੈ ਜਿਹੜੇ ਨਕਲ ਕਰਨ ਲੱਗੇ ਅਸੀਂ ਤਾਂ ਉਹੀ ਕੰਮ ਫੜ ਲਏ ਜਿਹੜੇ ਜਿਨ੍ਹਾਂ ਦੇ ਖਿਲਾਫ ਸੀ ਬਾਣੀ ਉਹ ਕੰਮ ਅੱਜ ਸਿੱਖਾਂ ਨੇ ਫੜ ਲਏ ਜੀ ਤੇ ਬਾਣੀ ਖਿਲਾਫ ਸੀ ਆਪਣੇ ਧਰਮ ਹੀ ਬਾੜ ਲਈ ਹੋਈ ਗੱਲ ਲਿਆ ਰਾਹ ਬੰਦ ਕਰਤਾ ਰਸਤਾ ਹੀ ਬੰਦ ਕਰਤਾ ਅੱਗੇ ਜਾਣ ਨੂੰ ਹੂੰ ਸੁਣੀਏ ਪਰ ਪਰ ਪਾਵੇ ਮਾਨ ਸੁਣਿਆ ਪੜ ਪੜ ਪਾਵੇ ਮਨ ਜਿਹਨੇ ਸੁਣ ਲਈ ਕਹਾਣੀ ਆਪ ਫਿਰ ਪੜਦਾ ਅੱਠ ਕਾ ਇਸ਼ਨਾਨ ਤਾਂ ਹੋ ਗਿਆ ਨਾ ਜਿਹਨੇ ਸੁਣ ਲਈ 60 ਸਾਲ ਦਾ ਇਸ਼ਨਾਨ ਉਹਦਾ ਹੋ ਗਿਆ ਉਹ ਤੀਨ ਸਾਲ ਜਾਣ ਦੀ ਲੋੜ ਨਹੀਂ ਉਹ ਮਨ ਧੋਣਾ ਸੀ ਅਸਲ ਚ 68 ਤੀਰਤ ਤੀਰਥ ਨਹੀਂ ਹੈ ਲਬਦ ਹੋ ਹੈ ਛੱਠੇ ਨੂੰ ਸਿਆਰੀ ਹੈ 60 ਨਹੀਂ ਹੁੰਦਾ 60 ਹੁੰਦਾ ਲਬਦ ਇਹ ਬਣਾ ਲਿਆ ਜਿਹਨੇ ਸੁਣਿਆ ਉਹ ਅੱਠਾਂ ਜਿਹੜੇ ਅੱਠ ਸੀ ਨਾ ਉੱਪਰ ਆਏ ਕੇ ਨਾਲ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗ ਇਹਨਾਂ ਨਾਲ ਉਹਦੀ ਗੰਢ ਵੱਜ ਜਾਂਦੀ ਹੈ ਗੰਢ ਜੁੜ ਗਈ ਸੱਠੀ ਗਈ ਨਾਲ ਜੁੜ ਗਈ ਉਹਦਾ ਇਸ਼ਨਾਨ ਹੁੰਦਾ ਹੀ ਰਹਿੰਦਾ ਅੰਦਰੇ ਉਹ ਮੰਦਾ ਦਾ ਇਸ਼ਨਾਨ ਕਰਨਾ ਕਿ ਸਰੀਰ ਦਾ ਕਰਨਾ ਇਸ਼ਨਾਨ ਹੁੰਦਾ ਇਸ਼ਨਾਨ ਇਸ਼ਨਾਨ ਹੈ ਤੇ ਨਹਾਉਣ ਨਹੀਂ ਹੈਗਾ ਨਾਉਣ ਹੁੰਦਾ ਸਰੀਰ ਦਾ ਉਹਨੇ ਮਨ ਸਾਫ ਕਰਨਾ ਹੈ ਮਨ ਸਾਫ ਹੋਊਗਾ ਹੋਰ ਕਿਸੇ ਵੱਲ ਝਾਕਦਾ ਨਹੀਂ ਸਵਾਇ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਵੈਭੰ ਇਹਨਾਂ ਨਾਲ ਜੁੜ ਕੇ ਇਹ ਸਾਣ ਦੇ ਨਾਲ ਲੱਗ ਕੇ ਸਭ ਕੁ ਇਹ ਸ਼ਬਦ ਦੀ ਸਾਣ ਨਾਲ ਲੱਗ ਕੇ ਬੁੱਧੀ ਨਿਰਮਲ ਹੋਣੀ ਹੈ ਇਹ ਤੋਂ ਥੱਲੇ ਦੇ ਨਾਲ ਕਿਸੇ ਵੱਲ ਝਾਕਦਾ ਵੀ ਨਹੀਂ ਜਿਹੜਾ ਗੱਲ ਜਿਹੜੀ ਸਾਖੀ ਇਹ ਗੱਲ ਨਾ ਖਰੀ ਨਹੀਂ ਉਤਰਦੀ ਉਹਦੇ ਉਹਨੂੰ ਝਾਕਦਾ ਨਹੀਂ ਉਹਦੇ ਤੇ ਵਿਸ਼ਵਾਸ ਨਹੀਂ ਕਰਦਾ ਜਿਹੜੀ ਗੱਲ ਇਹਦੇ ਤੇ ਸਟੈਂਡ ਕਰਦੀ ਆ ਉਹਨੂੰ ਸੁਣਦਾ ਬਾਕੀ ਸੁਣਦਾ ਹੀ ਨਹੀਂ ਕਬੀਰ ਕਹਿੰਦਾ ਸੁਣਨਾ ਨਹੀਂ ਹੋਰ ਗੱਲ ਗੱਗਾ ਗੁਰਕੇ ਬਚਨ ਪਛਾਨਾ ਦੇਖੋ ਕਬੀਰ ਕੀ ਗੱਲ ਕਹਿ ਰਿਹਾ ਸਿੱਖਾਂ ਨੇ ਇਹ ਗੱਲ ਗੁਰੂ ਸਾਹਿਬ ਨੇ ਤਾਂ ਲਿਖੀ ਗੁਰਬਾਣੀ 'ਚ ਅਸੀਂ ਕੀ ਘਟਿਆ ਜੀ ਇਹ ਤਾਂ ਕੀ ਘਟਿਆ ਇਸ ਗੱਲ ਤੋਂ ਘਟਣਾ ਸੀ ਕੋ ਜਿਹੜਾ ਕੋ ਲਿਖਿਆ ਸੀ ਕੀ ਘਟਿਆ ਕੀ ਸਿੱਖਾਂ ਨੂੰ ਗੱਗਾ ਗੁਰ ਕੇ ਬਚਨ ਪਛਾਨਣਾ ਜਿਹੜੇ ਗੁਰ ਕੇ ਬਚਨ ਦੇਖੋ ਗੁਰ ਕੇ ਬਚਨ ਦੀ ਗੱਲ ਆਈ ਹੈ ਨਾਮ ਦੀ ਕਿਤੇ ਗੱਲੇ ਨਹੀਂ ਹੈ ਗੁਰਬਾਣੀ ਜਿਹੜਾ ਬਾਤ ਬਣਾਈ ਕਰਦੇ ਨੇ ਗੁਰ ਕੇ ਬਚਨ ਨੇ ਗੁਰ ਕੇ ਬਚਨ ਬਖਾ ਮੇਰੇ ਹੀਰੇ ਗੰਗਾ ਗੁਰ ਕੇ ਬਚਨ ਪਛਾਨ ਬਾਬਾ ਨਖਰੀ ਜਨ ਗੁਰ ਕੇ ਬਚਨਾ ਨਾਲ ਮੈਂ ਪਛਾਣ ਲਿਆ ਸੱਚ ਨੂੰ ਮੈਂ ਆਤਮਾ ਨੂੰ ਪਛਾਣ ਲਿਆ ਆਪਣੀ ਨੂੰ ਆਪਣੇ ਮੂਲ ਨੂੰ ਪਛਾਣ ਲਿਆ ਆਪਣੇ ਆਪ ਨੂੰ ਵੀ ਪਛਾਣ ਲਿਆ ਇੱਕ ਨੂੰ ਪਛਾਣ ਲਿਆ ਨਿਰਾਕਾਰ ਨੂੰ ਪਛਾਣ ਲਿਆ ਕੱਤਾ ਗੁਰ ਕੇ ਬਚਨ ਪਛਾਣਨਾ ਦੇਖੋ ਜਾਣਨਾ ਜਾਣਨ ਤੋਂ ਬਾਅਦ ਪਛਾਣਨਾ ਹੁੰਦਾ ਜਾਣਨਾ ਹੁੰਦਾ ਦੇਖੋ ਜਾਣਕਾਰੀ ਹੁੰਦਾ ਜਿਹੜੀ ਚੀਜ਼ ਜੋ ਅਸੀਂ ਦੇਖੀ ਨਹੀਂ ਉਹਦੀ ਜਾਣਕਾਰੀ ਹੁੰਦੀ ਸੂਰਜ ਦੀ ਜਾਣਕਾਰੀ ਹੈ ਸਾਨੂੰ ਦੇਖਿਆ ਨਹੀਂ ਨੇੜੇ ਜਾ ਕੇ ਨਹੀਂ ਦੇਖਿਆ ਚੰਦਰਮਾ ਦੀ ਜਾਣਕਾਰੀ ਹੈ ਦੇਖਿਆ ਨਹੀਂ ਜਾਣਕਾਰੀ ਹੋਰ ਗੱਲ ਹੈ ਜਾਣਕਾਰੀ ਸੁਣ ਕੇ ਆ ਜਾਂਦੀ ਪਛਾਣ ਦੇਖੇ ਤੇ ਹੁੰਦੀ ਹੈ ਸਟੇਸ਼ਨ ਤੇ ਕੋਈ ਬੰਦਾ ਆਇਆ ਉਹਦੀ ਜਾਣਕਾਰੀ ਦੇਤੀ ਜਾਣਕਾਰੀ ਨਾਲੇ ਪਛਾਣੂ ਨਾ ਵੀ ਇਹ ਜਿਹਾ ਬੰਦਾ ਦੱਸਿਆ ਸੀ ਆ ਪਛਾ ਹੀ ਬੰਦਾ ਗੱਗਾ ਗੁਰ ਕੇ ਬਚਨ ਪਛਾਨਣਾ ਨਾਲ ਸ਼ਰਤ ਕੇ ਦੂਜੀ ਬਾਤ ਨੂੰ ਤੜਕੀ ਕਰਨਾ ਗੁਰ ਕੇ ਬਚਨਾ ਤੋਂ ਜਿਹੜੀ ਦੂਜੀ ਬਾਤ ਆ ਉਹਦੇ ਨਾਲ ਕੱਲ ਉਹ ਸੁਣੀ ਹੋਈ ਨਹੀਂ ਹੁਣ ਸਾਖੀਆਂ ਦੂਜੀ ਬਾਤ ਆ ਸਾਰੀ ਜਿਹੜੀਆਂ ਸੁਣਨੇ ਆ ਸੀ ਗੁਰਬਾਣੀ ਤੋਂ ਬਗੈਰ ਸਭ ਦੂਜੀ ਬਾਤ ਜਿਨ੍ਹਾਂ ਨੇ ਦੂਜੀ ਬਾਤ ਸੁਣੀ ਹੈ ਨਾ ਉਹਨਾਂ ਨੇ ਗੁਰ ਕੇ ਬਚਨ ਦੇ ਨਾਲ ਉਹਨਾਂ ਨੂੰ ਗੁਰ ਕੇ ਬਚਨੇ ਛੁੱਟ ਗਏ ਇਹ ਹਦਾਇਤ ਸੀ ਗੁਰ ਕੇ ਬਚਨ ਤੋਂ ਸਵਾ ਦੂਜੀ ਗੱਲ ਨਹੀਂ ਸੁਣਨੀ ਸਾਡੇ ਗੁਰਦਾਰੇ ਚ ਕਿਹਾ ਜਾਂਦਾ ਸਾਖੀਆਂ ਸੁਣਾਓ ਉਹਨਾਂ ਦੇ ਸਮਝ ਆਉਂਦੀਆਂ ਨੇ ਨਾ ਗੁਰਬਾਣੀ ਉਹਨਾਂ ਨੂੰ ਚੰਗੀ ਲੱਗੇ ਨਾ ਸੁਣਾਉਣ ਵਾਲਿਆਂ ਨੂੰ ਪਤਾ ਨਾ ਸੁਣਨ ਵਾਲਿਆਂ ਨੂੰ ਪਤਾ ਤੇ ਪਰ ਕੀ ਕਰਨ ਜਾਂਦੇ ਨੇ ਗੁਰਦੁਆਰੇ ਜੇ ਗੁਰਬਾਣੀ ਨਹੀਂ ਸੁਣਨੀ ਸਮਝਣੀ ਤੇ ਕਰਨ ਕੀ ਜਾਣਨਾ ਜੇ ਗਿਆਨ ਗੁਰੂ ਦਾ ਉੱਥੇ ਪ੍ਰਕਾਸ਼ ਨਹੀਂ ਹੈ ਪ੍ਰਕਾਸ਼ ਗੁਰਬਾਣੀ ਦੇ ਗਿਆਨ ਦਾ ਤਾਂ ਗੁਰਦੁਆਰਾ ਨਹੀਂ ਹੈ ਜੋ ਤਾਂ ਰੋਸ਼ਨੀ ਉਹ ਨਹੀਂ ਮਿਲਦੀ ਜਿਹੜੀ ਗੁਰੂ ਬਾਣੀ ਵਿੱਚ ਹੈ ਗੁਰਬਾਣੀ ਦੀ ਰੋਸ਼ਨੀ ਜੋ ਤਾਂ ਨਹੀਂ ਪ੍ਰਗਟ ਹੁੰਦੀ ਗੁਰਦੁਆਰਾ ਕਿੱਥੇ ਆ ਉਹ ਇਹਨਾਂ ਦਾ ਮੰਨਿਆ ਹੋਇਆ ਹੋ ਸਕਦਾ ਉੱਥੋਂ ਤਾਂ ਉਹੀ ਸੂਰਜ ਨਿਕਲਣਾ ਚਾਹੀਦਾ ਉਹ ਲਾਈਟ ਦਾ ਉੱਥੋਂ ਰੋਸ਼ਨੀ ਹੋਣੀ ਚਾਹੀਦੀ ਹੈ ਜਿਹੜੀ ਇਹਦੇ ਵਿੱਚ ਹੈ ਜੇ ਗੁਰੂ ਦੇ ਵਿਚਾਰ ਤਾਰਾ ਹਾਈਲਾਈਟ ਹੀ ਨਹੀਂ ਹੁੰਦੀ ਗੁਰਦੁਆਰੇ ਤੋਂ ਗੁਰਦੁਆਰਾ ਨੂੰ ਉਹ ਕਹਿਣਾ ਹੀ ਬੇਵਕੂਫੀ ਹੈ ਮੰਨਣਾ ਹੀ ਬੇਵਕੂਫੀ ਹੈ ਕਰਦੇ ਉੱਥੇ ਕਿਉਂ ਪ੍ਰਚਾਰ ਉੱਥੇ ਕਾਦਾ ਹੋਣਾ ਕਹਿੰਦੇ ਗੁਰਦੁਆਰਾ ਫਰਾਡ ਹੈ ਸਿੱਖ ਧਰਮ ਨਾਲ ਫਰਾਡ ਹੈ ਗੁਰੂਆਂ ਨਾਲ ਫਰਾਡ ਹੈ ਗੱਦਾਰੀ ਹੈ ਸੰਗਤ ਨਾਲ ਫਰਾਡ ਹੈ ਗੁਰੂ ਨਾਲ ਗੱਦਾਰੀ ਹੈ ਇਹਨੂੰ ਹਾਈਲਾਈਟ ਕਰੋ ਚਲੋ ਗੁਰਦੁਆਰਾ ਕਹਿ ਦਿਓ ਕੋਈ ਗੱਲ ਨਹੀਂ ਕਹਿ ਦਿਓ ਗੁਰੂ ਘਰ ਪਰ ਹਾਈਲਾਈਟ ਤਾਂ ਗੁਰੂ ਨੂੰ ਕਰੋ ਵਿੱਚੋਂ ਗਿਆਨ ਗੁਰੂ ਨੂੰ ਹਾਈਲਾਈਟ ਤਾਂ ਕਰੋ ਹਾਈਲਾਈਟ ਕੁਝ ਹੋਰ ਕਰਦੇ ਹੋ ਨੌ ਗੁਰੂ ਦਾ ਇਸਤੇਮਾਲ ਕਰਦੇ ਹੋ ਗੋਲਕ ਗੁਰੂ ਦੇ ਨਾਮ ਤੇ ਰੱਖੀ ਹੋਈ ਹੈ ਇਹ ਤਾਂ ਮੇਰਾ ਫਰਾਡ ਹੈ ਸੁਣੀਏ ਪੜ ਪੜ ਪਾਵੇ ਮਾਨ ਸੁਣੀਏ ਪੜ ਪੜ ਪਾਵੇ ਮਾਨ ਮਾਨ ਕਿੱਥੇ ਸੰਸਾਰ 'ਚ ਨਹੀਂ ਦਰਗਾਹ 'ਚ ਮਾਨ ਪੜਨ ਦਾ ਮਤਲਬ ਸਮਝਣਾ ਜਿਹਨੇ ਸੁਣੀ ਹੈ ਫਿਰ ਉਹਨੇ ਆਪ ਪੜੀ ਹੈ ਵੀ ਕਿਤੇ ਮੈਨੂੰ ਗਲਤ ਤਾਂ ਨਹੀਂ ਸੁਣ ਬਣਾ ਸੁਣ ਵੇਲੇ ਗੱਲ ਤੋਂ ਜਾਣ ਕਰਤਾ ਉਹਨੇ ਫਿਰ ਆਪ ਪੜ ਕੇ ਤਸੱਲੀ ਕੀਤੀ ਹਾਂ ਗੱਲ ਇਹੀ ਹੈ ਤਸੱਲੀ ਜਦ ਹੋ ਜਦ ਆਪ ਪੜ ਲਓਗੇ ਤੁਸੀਂ ਉਹਦੀ ਸੁਣਿਆ ਸੁਣਾਈਆਂ ਦਾ ਤੇ ਵਿਸ਼ਵਾਸ ਕਰੀ ਜਾਂਦੇ ਸੱਤਾ ਦੀਆਂ ਜਿਨ੍ਹਾਂ ਨੇ ਗੁਰਬਾਣੀ ਆਪ ਪੜ੍ਹੀ ਹੈ ਆਪ ਖੋਜੀ ਹੈ ਉਹ ਉਹਨਾਂ ਨੂੰ ਰਾਹ ਮਿਲਿਆ ਬਾਕੀ ਨੂੰ ਰਾਹ ਮਿਲਣਾ ਹੀ ਨਹੀਂ ਹਾਂ ਕੋਈ ਕਿੱਡਾ ਵੀ ਹੈ ਸਮਝਦਾਰ ਬਾਣੀ ਨੂੰ ਜਾਣਨ ਵਾਲਾ ਜਿੰਨਾ ਮਰਜ਼ੀ ਹੋਵੇ ਜੋ ਮਰਜ਼ੀ ਤੁਹਾਨੂੰ ਸਮਝਾ ਲਵੇ ਫਿਰ ਵੀ ਆਪ ਪੜ੍ਹਨੀ ਚਾਹੀਦੀ ਹੈ ਕਿ ਗੱਲ ਉਹੀ ਹੈ ਜਾਂ ਇਹ ਫਰਕ ਹੈ ਹੋ ਸਕਦਾ ਤੁਸੀਂ ਕੋਈ ਉਦੋਂ ਗਾਂ ਦੀ ਗੱਲ ਲੱਭ ਲਓ ਤਾਂ ਸਮੁੰਦਰ ਹੈ ਕਿੰਡਾ ਵੀ ਕੋਈ ਤੁਹਾਡੇ ਉਹਦਾ ਅਸਰ ਹੋਵੇ ਪਰ ਫੇਰ ਵੀ ਆਪ ਪੜੇ ਜੇ ਆਪ ਨਹੀਂ ਪੜੂਗਾ ਆਪ ਪੜੂਗਾ ਇੱਕ ਤਾਂ ਦੁਬਾਰਾ ਜੁੜੂਗਾ ਜਾਂ ਦੁਬਾਰਾ ਉਹਦੇ ਜ਼ਿਹਨ ਫੇਰ ਆਉ ਵੀ ਆਹ ਗੱਲ ਕਹੀ ਨਹੀਂ ਉਹ ਭੁੱਲ ਜੂਗਾ ਸੁਣੀ ਹੋਈ ਪੜ ਪੜ ਪਾਵੇਂ ਮਾਰ ਸੁਣਿਆ ਲੱਗੈ ਸਹਿਜ ਧਿਆਨ ਜਿਹਨੇ ਸੁਣਿਆ ਨਾ ਉਹਨਾਂ ਦਾ ਸਹਿਜ ਵਿੱਚ ਧਿਆਨ ਲੱਗ ਜਾਂਦਾ ਸਹਿਜ ਅਵਸਥਾ ਚ ਹੋ ਕੇ ਧਿਆਨ ਲੱਗ ਜਾਂਦਾ ਜਿੰਨਾ ਜਰ ਮਨ ਟਿਕਦਾ ਨਹੀਂ ਧਿਆਨ ਨਹੀਂ ਟਿਕਦਾ ਉਹਦਾ ਟਿਕਿਆ ਹੋਇਆ ਟਿਕਿਆ ਹੋਇਆ ਧਿਆਨ ਮਨ ਟਿਕਿਆ ਹੋਇਆ ਟਿਕਿਆ ਹੋਇਆ ਮਨ ਧਿਆਨ ਟਿਕਿਆ ਮਨ ਧਿਆਨ ਹੀ ਹੁੰਦਾ ਮਨ ਧਿਆਨ ਤੇ ਸਵਾ ਕੁਝ ਹੋਰ ਨਹੀਂ ਧਿਆਨ ਸਭ ਹੁੰਦਾ ਹੀ ਨਾ ਹੋਣਾ ਜਿਹਨੂੰ ਧਿਆਨ ਕਹਿੰਦੇ ਉਹੀ ਮਨ ਹੁੰਦਾ ਜੇ ਧਿਆਨ ਟਿਕਿਆ ਹੈ ਨਹੀਂ ਮਨ ਨਹੀਂ ਟਿਕਿਆ ਹੋਇਆ ਧਿਆਨ ਟਿਕਿਆ ਹੈ ਮਨ ਨਹੀਂ ਹੁਣ ਧਿਆਨ ਨੂੰ ਪਛਾਣਨਾ ਸਾਡਾ ਸਾਨੂੰ ਔਖਾ ਨਹੀਂ ਕਹਿੰਦਾ ਤੇਰਾ ਧਿਆਨ ਕਿੱਥੇ ਸੀ ਉਹ ਇਹ ਉੱਧਰ ਚਲਾ ਗਿਆ ਸੀ ਉਹ ਜਿਹੜਾ ਚਲਾ ਗਿਆ ਸੀ ਉਹੀ ਮਨ ਇਸ ਮਨ ਕੋ ਕੋਈ ਖੋਜੋ ਧਿਆਨ ਜਿਹੜਾ ਹੈ ਉਹ ਅਸੀਂ ਜਾਣਦੇ ਹਾਂ ਮਨ ਕੀ ਹੈ ਧਿਆਨ ਹੈ ਮਨ ਬਸ ਧਿਆਨ ਨੂੰ ਮਨ ਮੰਨ ਲਓ ਇਹੀ ਮਨ ਧਿਆਨ ਨੂੰ ਫੜ ਲਓ ਜੇ ਧਿਆਨ ਇਧਰ ਨੂੰ ਜਾਂਦਾ ਬਹਿ ਜਾ ਬਾਈ ਟੇਕੇ ਤੇ ਸਮਝੋ ਮਨ ਫੜਿਆ ਗਿਆ ਤੇ ਤੂੰ ਇੱਥੇ ਰਹਿ ਮਨ ਜਿੱਧਰ ਮਰਜੀ ਫਿਰੇ ਮੰਨਦਾ ਨਹੀਂ ਹੋਣਾ ਨਾ ਬਦਲਿਆ ਹੋਇਆ ਡਾਕੂ ਕਈ ਕਈ ਨਾ ਰੱਖਦੇ ਹੁੰਦੇ ਨੇ ਅਤਵਾਦੀ ਵੀ ਬਹੁਤ ਸਾਰੇ ਨਾ ਰੱਖ ਲੈਂਦੇ ਨੇ ਇਹਦਾ ਜਿਹੜਾ ਹੈ ਧਿਆਨ ਨਾ ਹੈ ਅਸਲੀ ਅਸਲੀ ਨਾਮ ਤੇ ਫੜ ਲਓ ਜਿਹਨੂੰ ਤੁਸੀਂ ਜਾਣਦੇ ਹੋ ਨਾ ਉਹ ਧਿਆਨ ਹੈ ਮੰਨ ਲਓ ਨਹੀਂ ਤੁਸੀਂ ਜਾਣਦੇ ਇਹਨੇ ਆਪਣਾ ਇਹ ਜਿਹਾ ਨਾਮ ਰੱਖਿਆ ਹੋਇਆ ਕਿ ਮੈਨੂੰ ਕੋਈ ਪਛਾਣੇ ਨਾ ਸਕੇ ਬਦਲ ਕੇ ਨਾਮ ਰੱਖਿਆ ਹੈ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਧਿਆਨ ਕਾ ਜੋ ਹੈ ਧੁਰ ਵਿੱਚ ਸੁਣਨ ਚ ਜਾਣਿਆ ਜੋ ਧਿਆਨ ਮੈਂ ਜਾਣਿਆ ਧਿਆਨ ਦੇ ਵਿੱਚੋਂ ਜਾਣਿਆ ਨਾ ਮਨ ਮੈਂ ਆਪ ਮਨ ਦੇ ਵਿੱਚ ਹੈ ਉਹ ਧਿਆਨ ਦੇ ਵਿੱਚ ਆ ਮਨ ਦੇ ਵਿੱਚ ਹੈ ਜਿਹਨੂੰ ਜਾਣਦੇ ਮਨ ਮੈਂ ਆਪ ਮਨ ਆਪਣੇ ਮਾਹੇ ਕੀ ਮਤਲਬ ਹੋਇਆ ਨਾ ਮਨ ਕੀ ਹੈ ਮਨ ਰੋਸ਼ਨੀ ਰੋਸ਼ਨੀ ਹੈ ਸੂਰਜ ਦੀ ਤੋਂ ਬੋਲਦੀ ਹੈ ਹੁੰਦੀ ਹੈ ਧੁੱਪ ਕੀ ਹੈ ਧੁੱਪ ਸੂਰਜ ਦਾ ਮਾਨ ਹੈ ਚਲੋ 2 ਮਿੰਟ ਵਾਸਤੇ ਅਸੂਰਜ ਸੂਰਜ ਕਿੱਥੋਂ ਲੱਭੂਗਾ ਧੁੱਪ ਦੇ ਵਿੱਚੇ ਲੱਭੂਗਾ ਬਾਹਰੋਂ ਲੱਭ ਜੂ ਧੁੱਪ ਨੂੰ ਛੱਡ ਕੇ ਬਾਹਰ ਟੋਣਾਂਗੇ ਸੂਰਜ ਹੋਊਗਾ ਧੁੱਪ ਦੇ ਅੰਦਰ ਉਹ ਸੂਰਜ ਲੱਭੂਗਾ ਮਨ ਦੇ ਅੰਦਰ ਲੱਭੂਗਾ ਜਿਹਦਾ ਮਨ ਹੈ ਜਿਹਨੇ ਮਨ ਪੈਦਾ ਕੀਤਾ ਮਨ ਦੇ ਅੰਦਰ ਬੈਠਾ ਮਨ ਰੂਪੀ ਰੋਸ਼ਨੀ ਜਿਹਨੇ ਪੈਦਾ ਕੀਤੀ ਉਹ ਅੰਦਰ ਹੈ ਉਹਦੇ ਬਾਹਰ ਕਿਵੇਂ ਆ ਜਾਊਗਾ ਉਹਦੀ ਰੋਸ਼ਨੀ ਪੈਦਾ ਹੋਈ ਆਲੇ ਦਾਲੇ ਉਹਦੇ ਰੋਸ਼ਨੀ ਹੈ ਜਿਹੜੀ ਰੋਸ਼ਨੀ ਮਾਨਾ ਆਪ ਉਹ ਸੂਰਜ ਹੈ ਨਾਨਕ ਭਗਤਾਂ ਸਦਾ ਵਿਗਾਸ ਨਾਨਕ ਕਹਿੰਦਾ ਭਗਤਾਂ ਨੂੰ ਸਦਾ ਵਿਗਾਸ ਹੋਇਆ ਭਗਤਾਂ ਤੋਂ ਛੁੱਟ ਹੋਰ ਕਿਸੇ ਨੂੰ ਸਦਾ ਵਿਗਾਸ ਨਹੀਂ ਹੋਇਆ ਭਗਤ ਬਣਨਾ ਨਹੀਂ ਕੋਈ ਚਾਹੁੰਦਾ ਭਗਤ ਭਗਤੀ ਕਰਨ ਵਾਲਾ ਹੁੰਦਾ ਹੈ ਕਿਸੇ ਦੀ ਭਗਤੀ ਕਰਦਾ ਹੈ ਭਗਤ ਗਰੀਬ ਹੁੰਦਾ ਹੈ ਭਗਤ ਮਸਕੀਨ ਹੁੰਦਾ ਹੈ ਭਗਤ ਦਾਸ ਹੁੰਦਾ ਹੈ ਭਗਤ ਨਿਵਾਣਾ ਹੁੰਦਾ ਹੈ ਭਗਤ ਚਾਕਰ ਹੁੰਦਾ ਹੈ ਭਗਤ ਜੋ ਹੈ ਭਗਤੀ ਜੋ ਕਿਸੇ ਦੀ ਕਰਦੀ ਹੈ ਇਸ ਕਰਕੇ ਭਗਤ ਨਹੀਂ ਕੋਈ ਬਣਨਾ ਚਾਹੁੰਦਾ ਨੀਵਾ ਬਣਨਾ ਔਖਾ ਹੋਇਆ ਹੈ ਇਹ ਬਣਦੇ ਨੇ ਸੰਤ ਗੁਰੂ ਇਹ ਬਣਦੇ ਨੇ ਸਾਧ ਬੜੇ ਇਹ ਬਣਦੇ ਨੇ ਗੁਰੂ ਉਹ ਬਣਨਗੇ ਭਗਤ ਕਾਤੇ ਬਣਨਗੇ ਇਸ ਕਰਕੇ ਭਗਤ ਬਦਨਾਮੀ ਤੋਂ ਬਚਿਆ ਹੈ ਸ਼ਬਦ ਗੁਰਬਾਣੀ ਚ ਗੁਰੂ ਵੀ ਬਦਨਾਮ ਹੈ ਸਾਧ ਵੀ ਬਦਨਾਮ ਹੈ ਸੰਤ ਵੀ ਬਦਨਾਮ ਹੈ ਤਿੰਨੇ ਸ਼ਬਦ ਬਦਨਾਮ ਨੇ ਤਿੰਨੇ ਸ਼ਬਦ ਠੱਗਾਂ ਨੇ ਬਦਨਾਮ ਕਰਤੇ ਗੁਰੂ ਜਿਨ੍ਹਾਂ ਕੇ ਅੰਦਲੇ ਅੰਨੇ ਵੀ ਗੁਰੂ ਹੁੰਦੇ ਨੇ ਜੇ ਅਸੀਂ ਨਾਨਕ ਨੂੰ ਗੁਰੂ ਕਹਿੰਦੇ ਕੋਈ ਕੋ ਅੰਨਾ ਵੀ ਸੰਜਾਖਾ ਸਵਾਲ ਖੜਾ ਹੈ ਕੱਚੇ ਗੁਰ ਮੁਕਤ ਨਾ ਹੁਆ ਜੇ ਕਹਾਂਗੇ ਨਾਨਕ ਪੂਰਾ ਕੱਚਾ ਕਿ ਪੱਕਾ ਸਵਾਲ ਖੜਾ ਸਾਬਤ ਕਰੋ ਪੱਕਾ ਹੁਣ ਸਾਬਤ ਕਰਨਾ ਪਊ ਪੱਕਾ ਅਸੀਂ ਕਹਾਂਗੇ ਪੱਕਾ ਉਹ ਕੋ ਕੀ ਕੀ ਸਬੂਤ ਆ ਤੁਹਾਡੇ ਕੋਲ ਪੱਕਾ ਹੈਗਾ ਸਬੂਤ ਕੌਣ ਸਬੂਤ ਦਊ ਜਿਹਨੂੰ ਗੁਰਬਾਣੀ ਦੀ ਸਮਝ ਆਉਂਦੀ ਉਹ ਸਬੂਤ ਤੁਸੀਂ ਗੁਰਬਾਣੀ ਜੋ ਭਗਤ ਸਾਬਤ ਹੁੰਦਾ ਗੁਰਬਾਣੀ ਹੈ ਸਬੂਤ ਗੁਰਬਾਣੀ ਜੋ ਗੁਰੂ ਨੇ ਸਾਬਤ ਹੋਣਾ ਫਿਰ ਗੁਰਬਾਣੀ ਦਾ ਗੁਰੂ ਨਹੀਂ ਸਾਬਤ ਹੋਣਾ ਜੇ ਅਸੀਂ ਲੋਕਾਂ ਦੇ ਅਟੈਕ ਕਰਦੇ ਹਾਂ ਗੁਰੂ ਹੋਣ ਦੇ ਸਾਡੇ ਤੇ ਵੀ ਅਟੈਕ ਹੋ ਜਾਊਗਾ ਤੋਤੇ ਸਾਬਤ ਨਹੀਂ ਹੋਣਾ ਹੈ ਮੂਰਖ ਬਿਆਨ ਤਾਂ ਦੇ ਬੈਠਦਾ ਫਸ ਜਾਂਦਾ ਆਪਣੇ ਬਿਆਨਾਂ 'ਚ ਜਿਹੜਾ ਝੂਠਾ ਬੰਦਾ ਹੁੰਦਾ ਆਪਣੇ ਬਿਆਨਾਂ 'ਚ ਫਸਦਾ ਫਿਰ ਉਹਨੂੰ ਗੱਲ ਨਹੀਂ ਆਉਂਦੀ ਗਾਂ ਜਾ ਕੇ ਆਪਣੇ ਝੂਠੇ ਤਾਣੇ ਬਣ ਕੇ ਆਪੇ ਹੁਣ ਜਾਂਦਾ ਹੁੰਦਾ ਝੂਠ ਨਹੀਂ ਬੋਲੀਦਾ ਹੁੰਦਾ ਝੂਠ ਵਿਚੋੜ ਜਿਆ ਹੋਇਆ ਨਿਕਲੇ ਨਹੀਂ ਸਕਦਾ ਸੱਚ ਬੋਲੋ ਲੋੜ ਕੀ ਹੈ ਸਾਨੂੰ ਜਾਂ ਸਾਨੂੰ ਸੱਚ ਬੋਲਣ ਨੂੰ ਕਿਹਾ ਹੈ ਗੁਰੂ ਨੇ ਅਸੀਂ ਝੂਠ ਬੋਲੀਏ ਕਿਉਂ ਅਸੀਂ ਤਾਂ ਅੰਤਾਂ ਦੇ ਝੂਠ ਬੋਲੇ ਨੇ ਅੰਤਾਂ ਦੇ ਝੂਠ ਇੱਕ ਝੂਠ ਨੂੰ ਸਾਬਤ ਕਰਨ ਵਾਸਤੇ 100 ਝੂਠ ਹੋਰ ਬੋਲ ਦੋ ਫਿਰ ਵੀ ਝੂਠ ਰਹਿੰਦਾ ਨਾਨਕ ਤਾਂ ਨਹੀਂ ਸੀ ਅੰਦਲਾ ਗੁਰੂ ਕਿਉਂ ਨਹੀਂ ਸੀ ਬਈ ਸਾਬਤ ਕਰੋ ਕੌਣ ਕਰੂਗਾ ਸਾਬਤ ਅੰਦਲਾ ਨਹੀਂ ਸੀ ਇਹਦਾ ਸਾਬਤ ਹੋ ਜਾਊਗਾ ਪਰ ਗੁਰੂ ਨਹੀਂ ਸਾਬਤ ਨਾਨਕ ਅੰਦਲਾ ਨਹੀਂ ਸੀ ਇਹਦਾ ਸਾਬਤ ਹੋ ਜਾਊਗਾ ਗੁਰੂ ਨਹੀਂ ਸਾਬਤ ਗੁਰੂ ਜਿਹੜੇ ਬਣਦੇ ਨੇ ਗੁਰੂ ਦਾ ਤਾਂ ਵੱਡਾ ਕੋਈ ਪਦਵੀ ਹੋਈ ਨਹੀਂ ਹੈ ਫਿਰ ਭਗਤੀ ਕਿਹਦੀ ਕਰਦਾ ਹੈ ਉਹ ਸਤਗੁਰ ਨਾਨਕ ਭਗਤ ਕਰੀ ਇੱਕ ਮਨ ਇੱਕ ਮਨ ਹੋ ਕੇ ਭਗਤੀ ਕੀਤੀ ਹੈ ਸਤਗੁਰ ਨਾਨਕ ਨੇ ਸਤਗੁਰ ਕਹਿ ਸਕਦੇ ਹੋ ਗੁਰੂ ਨਹੀਂ ਕਹਿ ਸਕਦੇ ਸਤਗੁਰ ਕਹਿ ਸਕਦੇ ਸਤਗੁਰ ਕੌਣ ਹੁੰਦਾ ਸਤਗੁਰ ਗੁਰੂ ਜਿਹਨੇ ਜਾਣਿਆ ਸਤਗੁਰ ਹੈ ਸਤਗੁਰ ਕਹਿ ਸਕਦੇ ਸਤਗੁਰ ਔਰ ਗੁਰੂ ਵਿੱਚ ਫਰਕ ਰੱਖਣਾ ਹੀ ਪਊਗਾ ਗੁਰੂ ਦਾ ਪਰਮੇਸ਼ਰ ਹੈ ਨਾਨਕ ਭਗਤਾ ਸਦਾ ਵਿਗਾਸ ਨਾਨਕ ਕਹਿੰਦਾ ਭਗਤਾ ਸਦਾ ਵਿਗਾਸ ਸਦਾ ਵਿਗਾਸ ਹਮੇਸ਼ਾ ਵਾਸਤੇ ਖੜਾਓ ਭਗਤਾਂ 'ਚ ਰਹਿੰਦਾ ਕਿਉਂ ਭਗਤ ਮਰਦਾ ਨਹੀਂ ਜੰਮੜ ਮਰਨ ਤੋਂ ਪਰੇ ਸਦਾ ਵਿਗਾਸ ਸੁਣਿਆ ਦੂਪ ਪਾਕਾਂ ਸੁਣਿਆ ਦੂਪ ਪਾਕਾਂ ਸੁਣ ਨਾਲ ਨਾਮ ਦੇ ਬਾਣੀ ਦੇ ਗੁਰਬਾਣੀ ਦੇ ਸੁਣਨ ਨਾਲ ਗੁਰਬਾਣੀ ਦੀ ਅਸਲ ਚ ਗੁਰਬਾਣੀ ਦੇ ਸੁਣਨ ਨਾਲ ਨਹੀਂ ਗੱਲ ਹੈ ਗੁਰਬਾਣੀ ਦੀ ਸਮਝ ਨਾਲ ਸੁਣਨਾ ਕਿਹਾ ਉਹਨੂੰ ਹੈ ਜੇ ਸਮਝ ਗਿਆ ਤਾਂ ਸੁਣਿਆ ਜੇ ਨਹੀਂ ਸਮਝਿਆ ਤਾਂ ਸੁਣਿਆ ਨਹੀਂ ਅਸੀਂ ਕਿਸੇ ਨੂੰ ਕਈ ਗੱਲ ਉਹਨੂੰ ਨਹੀਂ ਸੁਣੀ ਪੂਰੀ ਉਹਨੇ ਕੋਈ ਹੋਰ ਚੀਜ਼ ਫੜਾਤੀ ਸਾਨੂੰ ਲਿਆ ਕੇ ਕਿਹਾ ਸੀ ਉਹ ਕਹਿੰਦਾ ਤੈਨੂੰ ਤਾਂ ਮੈਂ ਆ ਗਿਆ ਸੀ ਲੈਣ ਕਹਿੰਦਾ ਮੈਨੂੰ ਸੁਣਿਆ ਨਹੀਂ ਸੁਣ ਤਾਂ ਗਿਆ ਸੀ ਅਸਲ ਚ ਸਮਝ ਜਿਹੜੀ ਚੀਜ਼ ਆ ਜਾਣੀ ਸਹੀ ਸਹੀ ਉਹਨੂੰ ਸੁਣਨਾ ਮੰਨਦੇ ਆ ਅਸੀਂ ਵੀ ਆਪਣੀ ਬੋਲੀ ਸੁਣਨ ਦਾ ਅਰਥ ਸਮਝਣਾ ਹੀ ਜਿਹਨੂੰ ਬਾਣੀ ਸੁਣ ਕੇ ਸਮਝ ਆ ਗਈ ਉਹਨੇ ਸੁਣੀ ਹੈ ਜਿਹਨੂੰ ਸਮਝ ਨਹੀਂ ਆ ਗਈ ਉਹਨੇ ਸੁਣੀ ਉਹਨੂੰ ਫਿਰ ਅਸੀਂ ਐ ਕਹਿੰਦੇ ਨੇ ਐ ਸੁਣੀ ਦੂਏ ਕਰਨ ਕੱਢਤੀ ਕਿਉਂਕਿ ਤਾਂ ਕਹਿੰਦੇ ਆ